ਚੋਰ ਦੀ ਦਾੜੀ ਵਿੱਚ ਤਿਨਕਾ ਇੱਕ ਰਾਜੇ ਦੇ ਮਹਿਲ ਵਿੱਚ ਚੋਰੀ ਹੋ ਗਈ ਬੜੀ ਕੋਸ਼ਿਸ਼ ਕੀਤੀ ਪਰ ਚੋਰੀ ਦਾ ਸੁਰਾਗ ਨਾ ਮਿਲੇ ਰਾਜੇ ਦੇ ਜ਼ੋਰ ਦੇਣ ਤੇ ਰਾਜੇ ਦੇ ਸਿਪਾਹੀਆਂ ਨੇ ਕੁਝ ਸ਼ੱਕੀ ਬੰਦੇ ਫੜ ਕੇ ਲਿਆਂਦੇ ਪਰ ਚੋਰੀ ਕੋਈ ਵੀ ਨਾ ਮੰਨੇ ਅਖੀਰ ਰਾਜੇ ਸਭ ਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ ਰਾਜਾ ਸਿਆਣਾ ਸੀ ਰਾਜੇ ਨੇ ਸਾਰਿਆਂ ਨੂੰ ਭਾਸ਼ਣ ਦਿੱਤਾ ਕਿ ਚੋਰੀ ਕਰਨਾ ਬਹੁਤ ਬੁਰਾ ਕੰਮ ਹੈ ਸਰਕਾਰੀ ਡੰਨ ਵੀ ਲੱਗਦਾ ਹੈ ਤੇ ਸਮਾਜ ਵਿੱਚ ਬਦਨਾਮੀ ਵੀ ਹੁੰਦੀ ਹੈ ਗੱਲ ਨੂੰ ਘੁਮਾ ਫਿਰਾ ਕੇ ਰਾਜੇ ਨੇ ਕਿਹਾ ਚੋਰ ਦੀ ਪਹਿਚਾਣ ਹੋ ਗਈ ਅਤੇ ਚੋਰ ਦੀ ਦੜ ਵਿੱਚ ਤਿਨਕਾ ਉਸ ਦੀ ਨਿਸ਼ਾਨੀ ਹੈ ਜਿਨ੍ਹਾਂ ਨੇ ਚੋਰੀ ਨਹੀਂ ਕੀਤੀ ਸੀ ਉਹ ਸ਼ਾਂਤ ਚਿੱਤ ਰਹੇ ਪਰ ਚੋਰ ਦਾ ਅੰਦਰਲਾ ਪਾਪ ਕੰਬ ਗਿਆ ਅਤੇ ਫੜੇ ਜਾਣ ਦੇ ਡਰੋਂ ਚੋਰ ਨੇ ਫੌਰਨ ਆਪਣੀ ਦਾੜੀ ਤੇ ਹੱਥ ਮਾਰਿਆ ਅਤੇ ਆਖਿਆ ਮੈਂ ਕੋਈ ਚੋਰੀ ਨਹੀਂ ਕੀਤੀ ਇਸ ਤਰ੍ਹਾਂ ਆਪ ਹੀ ਫਸ ਗਿਆ ਐਨ ਇਸੇ ਤਰ੍ਹਾਂ ਜਦ ਸਭਰਾ ਦੀ ਮੇਰੇ ਨਾਲ ਖਤੋ ਖਤਾਬਤ ਸ਼ੁਰੂ ਹੋਈ ਇਸ ਦੀ ਦੂਸਰੀ ਤੀਸਰੀ ਚਿੱਠੀ ਦੇ ਉੱਤਰ ਵਿੱਚ ਮੈਂ ਲਿਖਿਆ ਅਸੀਂ ਤੇਰੇ ਲਾਲ ਝੰਡੇ ਨੂੰ ਸਲਾਮ ਨਹੀਂ ਕਰਦੇ ਇਸ ਨੇ ਲਾਲ ਪੀਲਾ ਹੋ ਕੇ ਉੱਤਰ ਦਿੱਤਾ ਅਸੀਂ ਪੂਰਨ ਗੁਰਸਿੱਖ ਹਾਂ ਅਸੀਂ ਲਾਲ ਝੰਡੇ ਦੇ ਨੇੜੇ ਵੀ ਨਹੀਂ ਜਾਂਦੇ ਅਸੀਂ ਆਹ ਕਰਦੇ ਹਾਂ ਅਸੀਂ ਆਹ ਕਰਦੇ ਹਾਂ ਫਿਰ ਗੁਰੂ ਕਿਰਪਾ ਸਦਕਾ ਦਾਸ ਨੇ ਕਿਤਾਬ ਲਿਖੀ ਕਾਮਰੇਡੀ ਸਿੱਖਾਂ ਦੇ ਕੌਤਕ ਇਸ ਵਿੱਚ ਸਭਰਾ ਦਾ ਨਾਮ ਲਏ ਬਗੈਰ ਉਹ ਸਾਰਾ ਨਕਸ਼ਾ ਖਿੱਚਿਆ ਜੋ ਕਾਮਰੇਡੀ ਵਿਚਾਰਧਾਰਾ ਅਧੀਨ ਕਾਮਰੇਡ ਕਰਦੇ ਹਨ ਟ੍ਰੇਡ ਯੂਨੀਅਨ ਦੇ ਲੀਡਰਾਂ ਦਾ ਕਿਰਦਾਰ ਕੀ ਹੈ ਸਿਰਫ ਇਹੀ ਵਿਸਥਾਰ ਸਹਿਤ ਪ੍ਰਗਟ ਕੀਤਾ ਸੀ ਪਰ ਚੋਰ ਦੀ ਦਾੜੀ ਵਿੱਚ ਤਣਕਾ ਵਾਲੀ ਗੱਲ ਹੋਰ ਕਿਸੇ ਨੇ ਕੋਈ ਉਜਰ ਨਹੀਂ ਕੀਤਾ ਸੁਖਵਿੰਦਰ ਸਿੰਘ ਸਭਰਾ ਨੇ ਫੌਰਨ ਦਾੜੀ ਤੇ ਹੱਥ ਮਾਰਿਆ ਅਤੇ ਟ੍ਰੇਡ ਯੂਨੀਅਨ ਲੀਡਰਾਂ ਦੀ ਵਕਾਲਤ ਲਈ ਕਲਮ ਚੁੱਕ ਲਈ ਸਿਫਤਾਂ ਦੇ ਪੁਲ ਬਣ ਦਿੱਤੇ ਹੁਣ ਅਸੀਂ ਕਿਹੜਾ ਜ਼ਿੰਦਗੀ ਵਿੱਚ ਡੰਗਰ ਜਾ ਰਹੇ ਸੀ ਸਾਰੀ ਉਮਰ ਇਨ੍ਹਾਂ ਟ੍ਰੇਡ ਯੂਨੀਅਨਾਂ ਦੇ ਲੀਡਰਾਂ ਨਾਲ ਹੀ ਆਪਣੀ ਰੇਲਵੇ ਦੀ ਸਰਵਿਸ ਵੇਲੇ ਨਿਪਟਦਾ ਰਿਹਾ ਸੀ ਇਸ ਦੀ ਲਿਖਤ ਨੇ ਆਪਣੀ ਕਲਮ ਨਾਲ ਕਬੂਲ ਕਰ ਲਿਆ ਕਿ ਸਾਡਾ ਨਿਰਣਾ ਠੀਕ ਸੀ ਕਾਮਰੇਡਾਂ ਦੇ ਨਾਂ ਕੋਈ ਖਾਸ ਪਿੰਡ ਬਸਤੀਆਂ ਹਨ ਅਤੇ ਨਾ ਹੀ ਗੁਰੂ ਦੇ ਖਾਲਸੇ ਵਾਂਗ ਕੋਈ ਪਹਿਚਾਨ ਹੈ ਦੂਰੋਂ ਪਛਾਣ ਲਈਏ ਹੁਣ ਜਦ ਵਾਹ ਪਏ ਬੋਲਾਂ ਤੋਂ ਅਤੇ ਲਿਖਤ ਜਾਂ ਵਿਹਾਰ ਤੋਂ ਹੀ ਪਤਾ ਲੱਗ ਸਕਦਾ ਹੈ ਦੂਸਰੇ ਨੂੰ ਨਜਾਇਜ਼ ਭੰਡਣ ਅਤੇ ਆਪਣਾ ਪੱਖ ਠੋਸਣ ਲਈ ਜੋ ਜੋ ਹੱਥ ਕੰਡੇ ਸਭਰਾ ਨੇ ਵਰਤੇ ਹਨ ਇੰਦਰ ਸਿੰਘ ਘੱਗਾ ਵਰਤਦਾ ਹੈ ਸਾਡੀ ਪਹਿਲੀ ਪੁਸਤਕ ਕਾਮਰੇਡੀ ਸਿੱਖਾਂ ਦੇ ਕੌਤਕ ਅਤੇ ਹਥਲੀ ਪੁਸਤਕ ਵਿੱਚ ਪ੍ਰਗਟ ਕਰ ਦਿੱਤੇ ਹਨ ਪਾਠਕ ਆਪ ਹੀ ਸਭ ਕੁਝ ਸਮਝ ਲੈਣਗੇ ਦਾਸ ਨੇ ਆਪਣੀ ਕਿਤਾਬ ਕਾਮਰੇਡੀ ਸਿੱਖਾਂ ਦੇ ਕੌਤਕ ਦੇ ਪੰਨਾ 180 ਤੇ ਲੇਖ ਦਿੱਤਾ ਸੀ ਧੁਰਕੀ ਬਾਣੀ ਕਾਲੇ ਅਫਗਾਨੇ ਦੀ ਕਸਵੱਟੀ ਤੇ ਇਸ ਤੋਂ ਪਹਿਲਾਂ ਇਹ ਲੇਖ ਜਲੰਧਰ ਤੋਂ ਛਪਣ ਵਾਲੇ ਮਾਸਿਕ ਪੱਤਰ ਸਾਡਾ ਪੰਜਾਬ ਵਿੱਚ ਛਪਿਆ ਸੀ ਸਹਿਤਕਾਰਾਂ ਲੇਖਕਾਂ ਨੂੰ ਪਤਾ ਹੈ ਕਿ ਲਿਖਤ ਸ਼ੁਰੂ ਕਰਨ ਲਈ ਕੋਈ ਤਮਹੀਦ ਬੰਨਣੀ ਪੈਂਦੀ ਹੈ ਉਹ ਕੋਈ ਵਿਚਾਰ ਕਿਸੇ ਅਖਾਣ ਕਹਾਣੀ ਜਾਂ ਕਿਸੇ ਦੀ ਲਿਖਤ ਤੋਂ ਸ਼ੁਰੂ ਹੋ ਸਕਦੀ ਹੈ ਮੈਂ ਇਸ ਲੇਖ ਮੈਂ ਇਹ ਲੇਖ ਇੱਕ ਸੁਪਨੇ ਨੂੰ ਆਧਾਰ ਬਣਾ ਕੇ ਲਿਖਿਆ ਸੀ ਅਤੇ ਜਿਸ ਮਨੋਕਲਪਿਤ ਕਸਵੱਟੀ ਨਾਲ ਪਰਖ ਕੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਦਸਮ ਗ੍ਰੰਥ ਨੂੰ ਨਕਾਰਿਆ ਹੈ ਉਸ ਦੀ ਝਲਕ ਪੇਸ਼ ਕੀਤੀ ਸੀ ਨਾਲ ਹੀ ਇਹ ਵੀ ਪ੍ਰਗਟ ਕਰ ਦਿੱਤਾ ਸੀ ਕਿ ਅਜਿਹੀਆਂ ਤਰਕਾਂ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਸਹਿਜੇ ਹੀ ਨਕਾਰੀ ਜਾ ਸਕਦੀ ਹੈ ਇਸ ਲੇਖ ਵਿੱਚ ਦਾਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਸ਼ਬਦ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋਧਕ ਕੈਸਾ ਪਾਵੈ ਜੋ ਜੋਰੂ ਸਰਣਾਵਣੀ ਆਵੈ ਵਾਰੋ ਵਾਰ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਦਾਸ ਨੇ ਇਹਨਾਂ ਸ਼ਬਦਾਂ ਦੀ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਅੰਦਾਜ਼ੇ ਬਿਆਨ ਅਨੁਸਾਰ ਵਿਆਖਿਆ ਕੀਤੀ ਸੀ ਸੁਖਵਿੰਦਰ ਸਿੰਘ ਸਭਰਾ ਤੇ ਉਸ ਦੇ ਮਾਰਗਦਰਸ਼ਕ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੇ ਦੁਬਈ ਬੈਠੇ ਸਮਰਥਕਾਂ ਨੇ ਐਡੀਟਰ ਦੇ ਨਾਂ ਸਾਡਾ ਪੰਜਾਬ ਨੂੰ ਪੱਤਰ ਲਿਖ ਭੇਜਿਆ ਤਿੰਨ ਪੰਨਿਆਂ ਦੇ ਮੇਰੇ ਲੇਖ ਵਿੱਚ ਦਿੱਤੇ ਵਿਸ਼ਾ ਵਸਤੂ ਨੂੰ ਤਾਂ ਛੋਇਆ ਤੱਕ ਨਹੀਂ ਪਰ ਹਾਲ ਪਾਰਿਆਂ ਨਾਲ ਅਸਮਾਨ ਚੁੱਕ ਦਿੱਤਾ ਹਾਏ ਓਏ ਕਮਰ ਅਜੀਤ ਸਿੰਘ ਨੂੰ ਸੁਪਨਾ ਆ ਗਿਆ ਇਹ ਸੁਪਨਿਆਂ ਦੇ ਦੇਸ਼ ਵਿੱਚ ਵਸਦਾ ਹੈ ਗੁਰਬਾਣੀ ਸਾਨੂੰ ਜਗਾਉਂਦੀ ਹੈ ਇਹ ਸੁੱਤਾ ਪਿਆ ਹੈ ਇਹ ਨੀਂਦ ਦੀਆਂ ਗੱਲਾਂ ਕਰਦਾ ਹੈ ਇਤਿਆਦਕ ਕਿਉਂਕਿ ਇਸ ਲੇਖ ਵਿੱਚ ਕਾਲਾ ਅਫਗਾਨਾਂ ਦੀ ਮਾਨਸਿਕਤਾ ਦੀ ਸਹੀ ਫੋਟੋ ਪੇਸ਼ ਕੀਤੀ ਸੀ ਸੋ ਇਹ ਜਰ ਨਹੀਂ ਸਕੇ ਕਾਲਾ ਅਫਗਾਨਾਂ ਦੀ ਵਿਧੀ ਅਨੁਸਾਰ ਕੀਤੀ ਸਾਡੀ ਵਿਆਖਿਆ ਤਾਂ ਕੱਟ ਨਹੀਂ ਸਕੇ ਪਰ ਕਾਲਾ ਅਫਗਾਨਾ ਮਹਾਨ ਵਿਦਵਾਨ ਹੈ ਬੜਾ ਸੱਚਾ ਸਿੱਖ ਹੈ ਉਹ ਗੁਰਬਾਣੀ ਦਾ ਪੂਰਾ ਗਿਆਤਾ ਹੈ ਅਜਿਹੇ ਗਪੌੜ ਛੱਡੀ ਗਏ ਨਾਲ ਹੀ ਮੇਰਾ ਲੇਖ ਛਾਪਣ ਲਈ ਐਡੀਟਰ ਨੂੰ ਬੁਰਾ ਭਲਾ ਵੀ ਕਿਹਾ ਹੁਣ ਜੇ ਬਾਣੀ ਨੂੰ ਨਿਰਪੱਖ ਹੋ ਕੇ ਵਿਚਾਰੀਏ ਸੁਪਨਿਆਂ ਦੀ ਗੱਲ ਤਾਂ ਇੱਥੇ ਭੀ ਹੈ ਸੁਪਨਾ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਏ ਆਓ ਭਾਗੀ ਨਿੰਦੜੀਏ ਮਤ ਸਹ ਦੇਖਾਂ ਸੋਏ ਸੁਪਨਾ ਉਭੀ ਭਈ ਸੁਪਨਾ ਉਭੀ ਭਈ ਗਹਿਓ ਕੀਨਾ ਅੰਚਲਾ ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ ਪਿਛਲੀ ਸਦੀ ਦੇ ਖਾਲਸਾ ਪੰਥ ਦੇ ਸ਼੍ਰੋਮਣੀ ਵਿਦਵਾਨ ਡਾਕਟਰ ਭਾਈ ਵੀਰ ਸਿੰਘ ਜੀ ਨੇ ਕਵਿਤਾ ਲਿਖੀ ਹੈ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ ਅਸੀਂ ਧਾ ਗਲ ਵਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ ਫਿਰ ਅਸੀਂ ਚਰਨਾਂ ਨੂੰ ਜਾ ਧਾਏ ਤੁਸੀਂ ਉੱਚੇ ਅਸੀਂ ਨੀਵੇਂ ਸਾਡੀ ਪੇਸ਼ ਨਾ ਗਈਆ ਕਾਈ ਲਹਿਰਾਂ ਦੇ ਹਾਰ ਦੁਬਈ ਵਾਲੇ ਸਿੰਘ ਬਹੁਤ ਬਹੁਤੇ ਡਰਾਈਵਰੀ ਪੇਸ਼ੇ ਵਾਲੇ ਹਨ ਆਪਣੇ ਕੰਮ ਵਿੱਚ ਤਾਂ ਮਾਹਰ ਹਨ ਪਰ ਸਾਹਿਤ ਦੀ ਜਾਣਕਾਰੀ ਸਾਹਿਤ ਦੀ ਜਾਣਕਾਰੀ ਪੱਖੋਂ ਕਮਜ਼ੋਰ ਹਨ ਇਸ ਲਈ ਅਜਿਹੀ ਅਗਿਆਨਤਾ ਵਾਲੀ ਟਿੱਪਣੀ ਕੀਤੀ ਹੈ ਅੱਗੇ ਇਹਨਾਂ ਨੇ ਆਪਣੇ ਲੇਖ ਵਿੱਚ ਪੰਜਾਬੀ ਟ੍ਰਿਬਿਊਨ ਦੇ ਕਾਲਮ ਨਵੀਸ ਸਰਦਾਰ ਦਲਬੀਰ ਸਿੰਘ ਜੋ ਹਫ਼ਤੇ ਵਿੱਚ ਇੱਕ ਦਿਨ ਪੰਜਾਬੀ ਟ੍ਰਿਬਿਊਨ ਵਿੱਚ ਲਿਖਦਾ ਸੀ ਨੂੰ ਸੰਸਾਰ ਪ੍ਰਸਿੱਧ ਪੱਤਰਕਾਰ ਦੇ ਨਾਲ ਨਾਲ ਨਿਵਾਜਿਆ ਹੈ ਸਭ ਨੂੰ ਪਤਾ ਹੈ ਕਿ ਦਲਬੀਰ ਸਿੰਘ ਪੂਰਨ ਤੌਰ ਤੇ ਕਾਮਰੇਡੀ ਰੰਗਣ ਵਿੱਚ ਰੰਗਿਆ ਹੋਇਆ ਸੀ ਦਾੜੀ ਕੱਟੀ ਹੋਈ ਫੋਟੋ ਇਸ ਦੇ ਮਰਨ ਤੇ ਪੰਜਾਬੀ ਟ੍ਰਿਬਿਊਨ ਵਿੱਚ ਆਈ ਸੀ ਅਤੇ ਕੇਵਲ ਪੰਜਾਬੀ ਟ੍ਰਿਬਿਊਨ ਨੇ ਹੀ ਇਸ ਦਾ ਫਾਤਿਆ ਪੜ੍ਹਿਆ ਸੀ ਹੋਰ ਕਿਸੇ ਅਖਬਾਰ ਵਿੱਚ ਇਸ ਦੀ ਕੋਈ ਖਬਰ ਨਹੀਂ ਲੱਗੀ ਅਜਿਹੇ ਬੰਦੇ ਨੂੰ ਸੰਸਾਰ ਪ੍ਰਸਿੱਧ ਪੱਤਰਕਾਰ ਕਹਿਣਾ ਵੱਡੇ ਗਪੌੜ ਤੋਂ ਸਿਵਾ ਕੁਝ ਵੀ ਨਹੀਂ ਸਿੱਖੀ ਬਾਰੇ ਇਸ ਦੇ ਤਨਜ ਭਰੇ ਵਿਚਾਰ ਅਕਸਰ ਆਉਂਦੇ ਰਹਿੰਦੇ ਸਨ ਜਵੱਦੀ ਕਲਾਂ ਲੁਧਿਆਣੇ ਵੱਲੋਂ ਆਯੋਜਿਤ ਰਾਗ ਆਧਾਰਿਤ ਕੀਰਤਨ ਦਰਬਾਰ ਬਾਰੇ ਇਸ ਨੇ ਵਿਚਾਰ ਦਿੱਤੇ ਕਿ ਸਮਾਂ ਤੇ ਪੈਸੇ ਦੀ ਬਰਬਾਦੀ ਤੋਂ ਸਿਵਾ ਕੁਝ ਨਹੀਂ ਹੈ ਦੁਨੀਆ ਦੇ ਵਿਦਵਾਨਾਂ ਚਿੰਤਕਾਂ ਧਾਰਮਿਕ ਆਗੂ ਇਤਿਹਾਸਕਾਰਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਬਾਰੇ ਅਨੇਕਾਂ ਪੱਖਾਂ ਤੋਂ ਗੁਣਗਾਇਨ ਕੀਤੇ ਹਨ ਹੋਰ ਕੁਝ ਤਾਂ ਇਹ ਸੰਸਾਰ ਪ੍ਰਸਿੱਧ ਮਹਾਨ ਪੱਤਰਕਾਰ ਨੂੰ ਸੁਝਿਆ ਨਹੀਂ ਪਰ ਇਹਨਾਂ ਲਿਖਿਆ ਕਿ ਗੁਰੂ ਸਾਹਿਬ ਨੇ ਜ਼ਿੰਦਗੀ ਵਿੱਚ ਇੰਨਾ ਲੰਬਾ ਪੈਦਲ ਸਫ਼ਰ ਕੀਤਾ ਜ਼ਰੂਰੀ ਗੱਲ ਹੈ ਕਿ ਉਹਨਾਂ ਦੇ ਪੈਰਾਂ ਦੀਆਂ ਵਿਆਈਆਂ ਵੀ ਪਾਟੀਆਂ ਹੋਣਗੀਆਂ ਪਰ ਕਿਸੇ ਨੇ ਇਸ ਪਾਸੇ ਅੱਜ ਤੱਕ ਖੋਜ ਨਹੀਂ ਕੀਤੀ ਇਹ ਵੀ ਹੋਣੀ ਚਾਹੀਦੀ ਹੈ ਐਸੀ ਅਕਲ ਦੇ ਮਾਲਕ ਨੂੰ ਇਹ ਵੀਰ ਸੰਸਾਰ ਪ੍ਰਸਿੱਧ ਪੱਤਰਕਾਰ ਆਖ ਰਹੇ ਹਨ ਕਿਉਂਕਿ ਉਹ ਕਾਮਰੇਡੀ ਵਿਚਾਰਧਾਰਾ ਦਾ ਉਪਾਸ਼ਕ ਸੀ ਅੱਗੇ ਲਿਖਦੇ ਹਨ ਕਿ ਜਗਿੰਦਰ ਸਿੰਘ ਜੀ ਸਪੋਕਸਮੈਨ ਵਾਲੇ ਹਾਈ ਕੋਰਟ ਦੇ ਉੱਗੇ ਸ਼ਾਸਤਰੀ ਹਨ ਸੋ ਪ੍ਰੋਫੈਸਰ ਇੰਦਰ ਸਿੰਘ ਘੱਗਾ ਕੌਮ ਦੇ ਪ੍ਰਵਾਨਿਤ ਸਿਧਾਂਤਕ ਉੱਚ ਕੋਟੀ ਦੇ ਵਿਦਵਾਨ ਹਨ ਸਰਦਾਰ ਸੁਖਵਿੰਦਰ ਸਿੰਘ ਜੀ ਸਭਰਾ ਉਸ ਜਾਗੇ ਹੋਏ ਸਿੱਖ ਹਨ ਉਹ ਜਾਗੇ ਹੋਏ ਸਿੱਖ ਹਨ ਜਿਨ੍ਹਾਂ ਨੇ ਅਖੌਤੀ ਸਾਧ ਲਾਣੇ ਦੇ ਬਖੀਏ ਉਧੇੜ ਦਿੱਤੇ ਸੰਤਾਂ ਦੇ ਕੌਤਕ ਭਾਗ 6ਵਾਂ ਪੰਨਾ ਕਾਠ ਪਾਠਕਾਂ ਨੇ ਦੇਖ ਹੀ ਲਿਆ ਹੋਵੇਗਾ ਕਿ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਾਡੀ ਇੱਕ ਹੀ ਕਿਤਾਬ ਨੇ ਇਹਨਾਂ ਸਾਰਿਆਂ ਦੀ ਹਵਾ ਸਰਕਾ ਦਿੱਤੀ ਸੋ ਸਿੱਧ ਹੋ ਗਿਆ ਕਿ ਇਹ ਸਾਰੇ ਕੇਵਲ ਕਾਮਰੇਡੀ ਵਿਚਾਰਧਾਰਾ ਦੇ ਚੱਟੇ ਵੱਟੇ ਹਨ